ਹਿਰਦਾ ਕੋਠੇ ਕੇ ਕੇਤਰਾ ਫਿਰ ਨਿੰਦਰੀ ਨਿਵਾਰ ਜੋ ਦੇ ਲੱਦੇ ਗਾਣਵੇ ਗਏ ਬਿਲਾੜ ਬਿਲਾੜ ਕੋਠੇ ਧੁੱਕਣ ਕੇਤਲਾ ਫਿਰ ਨਿੰਦਰੀ ਨਿਵਾਰ ਫਿਰ ਨਿੰਦਰੀ ਨਿਵਾਰ ਇਹ ਜਿਹੜੀ ਨਿੰਦਰੀ ਹੈ ਨਾ ਜੇ ਇਹ ਸੁਪਨਾ ਬੰਦ ਹੋਵੇ ਤਾਂ ਇਹ ਕੋਠੇ ਤੇ ਨਾ ਚੜੇ ਇਹ ਸਿੱਧਾ ਜਾਵੇ ਕੋਠੇ ਚੜ ਜਾਂਦਾ ਅੰਦਰ ਉੱਠਦੀ ਸਾਰੇ ਅੰਦਰ ਨਹੀਂ ਹੈ ਨਾ ਇਹ ਪੌੜੀਆਂ ਦੇ ਸੁੱਤਾ ਹੁੰਦਾ ਬਾਹਰ ਹੁੰਦੀਆਂ ਨਾ ਪੌੜੀਆਂ ਜਾਂ ਸੌਂਦਾ ਤੇ ਪੌੜੀਆਂ ਕੋ ਪਾ ਦੇ ਨੇ ਗੇਟ ਤਾਂ ਖੁੱਲਦਾ ਨਹੀਂ ਅੰਦਰ ਆ ਜਾਗਦੀ ਸਾਰ ਫੇ ਕੋਠੇ ਚੜ ਜਾਂਦਾ ਕੋਠੇ ਤੋਂ ਹੀ ਆਉਂਦਾ ਦਰਾਮੂਰੇ ਸੌਂ ਜਾਂਦਾ ਜਾਗਦੀ ਸਾਰ ਕੋਠੇ ਤੇ ਚੜ ਜਾਂਦਾ ਜਿਹਦੀ ਬ੍ਰੇਨ ਚ ਜਿਹਦੇ ਬ੍ਰੇਨ ਚ ਕੋਠੇ ਤੁਕਣ ਕੇਤੜਾ ਕੇਤੜਾ ਇਹਦਾ ਬਹੁਤ ਚਿਰ ਹੋ ਗਈ ਜਿੱਦਾਂ ਦਾ ਜੰਮਿਆ ਕੋਠੇ ਤੇ ਹੀ ਰਿਹਾ ਥੱਲੇ ਦਾ ਆਇਆ ਹੀ ਕਿਉਂ ਸੁੱਤਾ ਜਾਂ ਜਾਗਦਾ ਫਿਰ ਕੋਠੇ ਤੇ ਅੰਦਰ ਦਾ ਨਹੀਂ ਪਤਾ ਅੰਦਰ ਕੀ ਅੰਦਰ ਬੜਿਆ ਹੋਵੇ ਤਾਂ ਪਤਾ ਹੋਵੇ ਫਿਰ ਨੀਂਦੜੀ ਨਮਾਰ ਕਹਿੰਦਾ ਮੇਰੀ ਜਿਹੜਾ ਦੀਦ ਜਿਹੜੀ ਹੈ ਜੇ ਖੁੱਲੇ ਤਾਂ ਸੁਪਨਾ ਕੱਟੇ ਤਾਂ ਪਤਾ ਲੱਗੇ ਗੇੜ ਗੇਟ ਗੇੜ ਦਾ ਤਾਂ ਧਿਆਨ ਹੀ ਨਹੀਂ ਦਿੰਦਾ ਪੌੜੀ ਦਾ ਤਾਂ ਪਤਾ ਵੀ ਖੁੱਲੀ ਹੈ ਗੇੜ ਦਾ ਗੇੜ ਇਹ ਜਾ ਉਹਦਾ ਪਤਾ ਨਹੀਂ ਲੱਗਦਾ ਇਹ ਤਾਂ ਗੇਟ ਹੈ ਗੇਟ ਕਦੇ ਦੇਖਿਆ ਹੀ ਨਹੀਂ ਇਹਨੇ ਇਹਨੂੰ ਕੀ ਪਤਾ ਗੇਟ ਕੀ ਹੁੰਦਾ ਫਿਰ ਨਿੰਦਰੀ ਨਿਵਾਰ ਟੁੱਕੜ ਕੇ ਮੈਂ ਹਰ ਬਾਰ ਕੋਠੇ ਤੇ ਜਾਣਾ ਜਾਗਦੀ ਸਾਰੇ ਜਦ ਸੁਪਨਾ ਚੱਲਦਾ ਕੋਠੇ ਤੇ ਜਦ ਸੁਪਨਾ ਬੰਦ ਹੁੰਦਾ ਤਾਂ ਚੁੱਪ ਉਹਨਾਂ ਚਿਰ ਸੁਪਨਾ ਹੀ ਬੰਦ ਹੁੰਦਾ ਹੈ ਜਿੰਨਾ ਚਿਰ ਆਪਾਂ ਨੀਂਦ ਆਉਂਦੀ ਹੈ ਇਹ ਜ਼ਿੰਦਗੀ ਦਾ ਸੁਪਨਾ ਹੀ ਬੰਦ ਹੁੰਦਾ ਉਹਨਾਂ ਚਿਰ ਜਦ ਨੀਂਦ ਆਉਂਦੀ ਹੈ ਜਦ ਸੁਪਨਾ ਸ਼ੁਰੂ ਹੋਇਆ ਫਿਰ ਕੋਠੇ ਤੇ ਟੁਕਣਗੇ ਕੋ ਪਤੰਗ ਪਤੰਗ ਕੋਠੇ ਦੇ ਡੋਰਾ ਪਈਆਂ ਨੇ ਇਹਦੀਆਂ ਨਾ ਜਿਹੜੇ ਪਤੰਗ ਚੜਾਉਂਦਾ ਹਵਾ ਚ ਹੈ ਉਹ ਡੋਰਾ ਕੋਠੇ ਤੇ ਹੀ ਨੇ ਕੋਠੇ ਤੇ ਹੀ ਦੇਖਦਾ ਲੋਕਾਂ ਨੇ ਪਤੰਗ ਕੱਟਦਾ ਸਾਰਾ ਦਿਨ ਕੋਠੇ ਤੇ ਚੱਲਦੇ ਨੇ ਸਾਰੇ ਉਹਦੇ ਕੋਠੇ ਦੇ ਰਹਿਣ ਵਾਲੇ ਨੇ ਨਾ ਖੇੜ ਉਹਨਾਂ ਦੇ ਉਹੀ ਹੈ ਨਾ ਇਹਦੀ ਸੁਸਾਇਟੀ ਉਹੀ ਆ ਤੇ ਕੋਈ ਡੀਜੇ ਲਾਇਆ ਕਹਿੰਦਾ ਕੁਛ ਲਾਇਆ ਕਹਿੰਦਾ ਢੋਲ ਵੱਜਦਾ ਕੋਠੇ ਤੇ ਸਾਰੇ ਉਹੀ ਉੱਥੇ ਕੰਪੀਟੀਸ਼ਨ ਆ ਮੇਰਾ ਪਤਾ ਗੁੱਚਾ ਹੈ ਤੇਰਾ ਪਤਾ ਗਦੀਵਾ ਮੈਂ ਤੇਰੀ ਡੋਰ ਘਟਤੀ ਆਹੀ ਕੁਛ ਉੱਥੇ ਕੋਠੇ ਮੰਡੋ ਮਾੜੀਆਂ ਵਾਲੀ ਕੋਠੇ ਤੇ ਜੜੂ ਘਰ ਨਹੀਂ ਆਇਆ ਕੋਠਾ ਆਇਆ ਹੋਇਆ ਕੋਠੇ ਕੋਠਾ ਦੀ ਖਾਤੇ ਉਦਲੀ ਜਗ੍ਹਾ ਨੂੰ ਕਹਿੰਦੇ ਕੋਠੇ ਕੋਠੇ ਤੁਕਣ ਕੇਦਰਾ ਤੁਕਣ ਕੇਦਰਾ ਕੋਠੇ ਤੇ ਭਾਜਾ ਨਾ ਮੈਂ ਤੁਕਣ ਕੋਠੇ ਤੇ ਜਿਹੜੇ ਹਰਿਆ ਭਾਜਾਂ ਦਾ ਫਿਰ ਨਿੰਦੜੀ ਨਿਵਾਰ ਕੋਠੇ ਤੇ ਸੁਣਦਾ ਨਹੀਂ ਹੈਗਾ ਸੌਂਦਾ ਥੱਲੇ ਆ ਕੇ ਸੌਂਦਾ ਨਹੀਂ ਕੋਠੇ ਤੇ ਕੋਠੇ ਦਾ ਵੀ ਪੈ ਜੂਗਾ ਸੌਂਦਾ ਥੱਲੇ ਆ ਕੇ ਪਰ ਫਿਰ ਨਿੰਦੜੀ ਨਿਵਾਰ ਕਹਿੰਦਾ ਹੁਣ ਮੇਰੀ ਅੱਖ ਵੀ ਹੋ ਥੋੜਾ ਜਿਹਾ ਜੇ ਨੀਂਦ ਮੇਰੀ ਟੁੱਟ ਜਵੇ ਤਾਂ ਮੈਂ ਕੋਠੇ ਤੇ ਨਾ ਫਿਰ ਮੈਂ ਕੋਠੇ ਤੇ ਨਾ ਮੈਂ ਥੱਲੇ ਦੇ ਥੱਲੇ ਬਹੁਤ ਕੁਝ ਆਇਆ ਦਾ ਤਾਂ ਪਤਾ ਹੀ ਲੱਗਿਆ ਥੱਲੇ ਵਾਲਾ ਤਾਂ ਬਜ਼ਾਰੇ ਨਹੀਂ ਦੇਖਿਆ ਆਪਾਂ ਉਹ ਬਰਾਂਡੇ 'ਚ ਕੁਰਸੀਆਂ ਪਈਆਂ ਧਿਆਨ ਨਹੀਂ ਦਿੰਦਾ ਮੂੰਹ ਉਧਰ ਨੂੰ ਕੋਠੇ ਸਾਰੇ ਚੜ ਜਾਂਦਾ ਪੌੜੀ ਕੋਠੇ ਚੜ ਕੇ ਦੇਖਿਆ ਘਰ ਕਰੇਗਾ ਹਾਂ ਘਰ ਕਰੇ ਉਹ ਕੋਠੇ ਚੜਦਾ ਸਾਰੇ ਘਰਾਂ ਜੱਗ ਦੇਖਦਾ ਹਾਂਜੀ ਜੋ ਦੇ ਲੱਦੇ ਗਾਣਵੇ ਗਏ ਬਿਲਾੜ ਬਿਲਾੜ ਇਹ ਗਣਾ ਦੇ ਗਿਣਵੇਂ ਦਿਨ ਸੀਗੇ ਓਏ ਇਸੇ ਕੰਮ ਚਲੇ ਗਏ ਗਏ ਬਲਾੜ ਬਲਾੜ ਬਲਾੜ ਬਲਾੜ ਇਸੇ ਕੰਮ ਚਲੇ ਗਏ ਕਿਸੇ ਕੰਪਨੀ ਜੇ ਨਾਂਗੇ ਚੜਿਆ ਕੋਠੇ ਤੇ ਪਤੰਗ ਪਤੰਗਬਾਜੀ ਦੇ ਪਤੰਗਬਾਜੀ ਬਸ ਰੋਜ਼ ਇਹੀ ਕੁਝ ਕਰਦਾ ਰਿਹਾ ਉਹ ਤੁਹਾਡੇ ਪੈਵਾਂ ਟੁੱਟ ਗਈ ਕਿਹਦੀ ਲੱਤ ਟੁੱਟ ਗਈ ਪਰ ਚੜੂ ਫਿਰ ਕੋਠੇ ਤੇ ਅੜਦਾ ਹੈ ਦੀ ਹਾਂ